ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕੀ ਕਹਾਵਾਂਗੇ ਅੱਜ ਕੱਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਵਿੱਚ ਆਪਸੀ ਪ੍ਰੇਮ ਪਿਆਰ ਵਾਲੀ ਗੱਲ ਤਾਂ ਤਕਰੀਬਨ ਅਲੋਪ ਹੀ ਹੋ ਗਈ ਹੈ ਹਰ ਗੱਲ ਤੇ ਬਹਿਸ ਤਰਕਵਾਦ ਅਤੇ ਕਿੱਥੇ ਲਿਖਿਆ ਹੈ ਇਹ ਵਾਲੀ ਗੱਲ ਪ੍ਰਧਾਨ ਹੈ ਗੁਰੂ ਸਾਹਿਬ ਨੇ ਤਾਂ ਉਪਦੇਸ਼ ਦਿੱਤਾ ਸੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਦਸਮ ਗ੍ਰੰਥ ਵਿੱਚ ਭਾਈ ਰੇ ਕਿਉ ਛੂਟੇ ਬਿਨ ਪਿਆਰ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਅੰਗ 28 ਤੇ ਪਰ ਅੱਜ ਕੱਲ ਪ੍ਰਚਾਰ ਹੋ ਰਿਹਾ ਹੈ ਕਿ ਤਰਕ ਦੇ ਸਹਾਰੇ ਹੀ ਪਰਮੇਸ਼ਰ ਪਾਇਆ ਜਾ ਸਕਦਾ ਹੈ ਇਸ ਲਈ ਖੰਡਾ ਪਾਹਲ ਦੇ ਤੇ ਤਰਕ ਨਿਤਨੇਮ ਤੇ ਤਰਕ ਖਾਣ ਪੀਣ ਤੇ ਤਰਕ ਨਿਤਨੇਮ ਦੀਆਂ ਬਾਣੀਆਂ ਤੇ ਤਰਕ ਇੱਥੋਂ ਤੱਕ ਕਿ ਇੱਕ ਦੂਸਰੇ ਨੂੰ ਸੰਬੋਧਨ ਕਰਨ ਲਈ ਸਿੱਖ ਸਿੰਘ ਖਾਲਸਾ ਭਾਈ ਗੁਰਮੁਖ ਜਾਂ ਸੰਤ ਸਾਧ ਕਹਿਣ ਤੇ ਵੀ ਬਹਿਸ ਛਿੜ ਪਈ ਹੈ ਹਰ ਇੱਕ ਤਿਕ ਧਿਰ ਗੁਰਬਾਣੀ ਦੀ ਕਸਵੱਟੀ ਦੇ ਆਧਾਰ ਤੇ ਆਪਣੇ ਆਪ ਨੂੰ ਠੀਕ ਦੱਸਦੀ ਹੈ ਅੱਜ ਸਾਨੂੰ ਵੀ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਸ਼ੌਂਕ ਜਾਗ ਪਿਆ ਸੋ ਅਸੀਂ ਗੁਰਬਾਣੀ ਅਤੇ ਇਤਿਹਾਸ ਦੀ ਕਸਵੱਟੀ ਤੇ ਦੇਖਾਂਗੇ ਕਿ ਇੱਕ ਦੂਸਰੇ ਨੂੰ ਮਿਲਣ ਵੇਲੇ ਕਿਸ ਤਰ੍ਹਾਂ ਸੰਬੋਧਨ ਕਰਨਾ ਚਾਹੀਦਾ ਹੈ ਇਹ ਗੱਲ ਸਾਰਾ ਸਿੱਖ ਜਗਤ ਮੰਨਦਾ ਹੈ ਕਿ ਗੁਰਬਾਣੀ ਵਿੱਚ ਗੁਰੂ ਪਦ ਕੇਵਲ ਪਰਮੇਸ਼ਰ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਲਈ ਵਰਤਿਆ ਗਿਆ ਹੈ ਬਾਕੀ ਸ਼ਬਦ ਸੰਤ ਸਾਧ ਸਿੱਖ ਖਾਲਸਾ ਬਾਰੇ ਵਿਚਾਰ ਕਰਾਂਗੇ ਸੰਤ ਗੁਰਬਾਣੀ ਅਨੁਸਾਰ ਸੰਤ ਕੀ ਹੈ ਗੁਰਬਾਣੀ ਵਿੱਚ ਅਣਗਿਣਤ ਪ੍ਰਮਾਣ ਮਿਲਦੇ ਹਨ ਜਿੱਥੋਂ ਇਹ ਪਤਾ ਚੱਲਦਾ ਹੈ ਕਿ ਇਹ ਗੁਰੂ ਸਾਹਿਬ ਵਾਸਤੇ ਵਰਤਿਆ ਗਿਆ ਹੈ ਅਤੇ ਗੁਰਸਿੱਖ ਸੰਗਤ ਲਈ ਵੀ ਵਰਤਿਆ ਗਿਆ ਹੈ ਗੁਰਬਾਣੀ ਅੰਦਰ ਹੀ ਗੁਰੂ ਸਾਹਿਬ ਨੇ ਸਿੱਖ ਸੰਤ ਖਾਲਸੇ ਬਾਰੇ ਲੱਛਣ ਦੱਸੇ ਹਨ ਕਿ ਕੌਣ ਹਨ ਇਹਨਾਂ ਪਦਾਂ ਨੂੰ ਵਰਤਣ ਦਾ ਹੱਕਦਾਰ ਕੌਣ ਹੈ ਗੁਰਬਾਣੀ ਅੰਦਰ ਸੰਤ ਦੇ ਇਹ ਲੱਛਣ ਦੱਸੇ ਹਨ ਮੰਤਰ RAM ਨਾਮੰ ਧਿਆਨੰ ਸਰਬੱਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦਿਆਲੰ ਸਰਬਤਰ ਜੀਯੰ ਪੰਚ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕ ਹੈ ਖੱਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸਰਜਨ ਹੈ ਅੰਗ 1357 ਅਰਥ ਅਰਥ ਇਸ ਸ਼ਬਦ ਦੇ ਦੱਸੇ ਗਏ ਹਨ ਕਿ ਸੰਤਾਂ ਦੇ ਕੀ ਲੱਛਣ ਹੁੰਦੇ ਹਨ ਸ਼ਬਦ ਵਿੱਚ ਦੱਸੇ ਹਨ ਅਕਾਲ ਪੁਰਖ ਦੇ ਨਾਮ ਦਾ ਮੰਤਰ ਜਪਦੇ ਹਨ ਸਾਰੇ ਪਰਿਪੂਰਨ ਪ੍ਰਮਾਤਮਾ ਨੂੰ ਜਾਣ ਕੇ ਉਸ ਦਾ ਧਿਆਨ ਧਰਦੇ ਹਨ ਦੁੱਖ ਅਤੇ ਸੁੱਖ ਨੂੰ ਇੱਕ ਸਮਾਨ ਜਾਣਦੇ ਹਨ ਜੀਵਨ ਜੁਗਤ ਨਿਰਮਲ ਤੇ ਨਿਰਵੈਰਤਾ ਵਾਲੀ ਹੁੰਦੀ ਹੈ ਸਭ ਜੀਆਂ ਨੂੰ ਦਇਆ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ ਅਤੇ ਪੰਜ ਦੋਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਨ ਵਿੱਚੋਂ ਦੂਰ ਰੱਖ ਕੇ ਜੀਵਦੇ ਹਨ ਜੀਵਨ ਦਾ ਆਧਾਰ ਨਾਮ ਰੂਪੀ ਭੋਜਨ ਧਰਤੀ ਦੇ ਪਾਲਣਾ ਕਰਨ ਵਾਲੇ ਦਾ ਜਸ ਅਤੇ ਕੀਰਤਨ ਹੁੰਦਾ ਹੈ ਅਤੇ ਮਾਇਆ ਤੋਂ ਅਲੇਪ ਜਿਸ ਤਰ੍ਹਾਂ ਜਲ ਵਿੱਚ ਕਮਲ ਹੁੰਦਾ ਹੈ ਉਸੇ ਤਰ੍ਹਾਂ ਇਹ ਰਹਿੰਦੇ ਹਨ ਮਿੱਤਰ ਅਤੇ ਦੁਸ਼ਮਣ ਨੂੰ ਇੱਕ ਸਮਾਨ ਉਪਦੇਸ਼ ਕਰਦੇ ਹਨ ਅਤੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦੇ ਹਨ ਕੰਨਾਂ ਤੋਂ ਪਰਾਈ ਨਿੰਦਾ ਨਹੀਂ ਸੁਣਦੇ ਤੇ ਆਪਣਾ ਆਪ ਤਿਆਗ ਕੇ ਸਭ ਦੀ ਧੂੜ ਆਪਣੇ ਆਪ ਨੂੰ ਸਮਝਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ 6 ਲੱਛਣ ਜਿਸ ਪੁਰਸ਼ ਵਿੱਚ ਹੈ ਉਸ ਨੂੰ ਸਾਧ ਜਾਂ ਸੰਤ ਕਿਹਾ ਜਾ ਸਕਦਾ ਹੈ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਉੱਪਰ ਦੱਸੇ ਲੱਛਣਾ ਵਾਲਾ ਸਾਧ ਅੱਜਕੱਲ ਕਿਤੇ ਮਿਲਦਾ ਹੈ ਤਾਂ ਫਿਰ ਮੰਨ ਲਈਏ ਕਿ ਕੋਈ ਵੀ ਨਹੀਂ ਪਰ ਗੁਰਬਾਣੀ ਦੱਸ ਰਹੀ ਹੈ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਅੰਗ 1411 ਅਤੇ ਜੇ ਕੋਈ ਹੈ ਤਾਂ ਉਸ ਨੂੰ ਪਹਿਚਾਨੇਗਾ ਕੌਣ ਕਸਵਟੀਆਂ ਲਾਉਣੀਆਂ ਆਸਾਨ ਹਨ ਪਰ ਪਰਖ ਕਰਨੀ ਔਖੀ ਹੈ ਜਿੱਡੀ ਵੱਡੀ ਕੋਈ ਸ਼ੈ ਹੈ ਉਸ ਨੂੰ ਪਰਖਣ ਵਾਲਾ ਵੀ ਉਸੇ ਬਿਰਤੀ ਦਾ ਹੋਣਾ ਚਾਹੀਦਾ ਹੈ ਹੋਛੀ ਮਤ ਵਾਲਾ ਪ੍ਰਯੋਗਸ਼ਾਲਾ ਦਾ ਕਰਿੰਦਾ ਚੰਗੇ ਭਲੇ ਮਰੀਜ਼ ਨੂੰ ਕੈਂਸਰ ਦਾ ਮਰੀਜ਼ ਬਣਾ ਦਿੰਦਾ ਹੈ ਕੀ ਗੁਰੂ ਨਾਨਕ ਦਾ ਘਰ ਐਸਾ ਸੰਤ ਬਣਾਉਣ ਦੇ ਸਮਰੱਥ ਨਹੀਂ ਜੇ ਨਹੀਂ ਤਾਂ ਅਜਿਹੇ ਸਕੂਲ ਦੀ ਕੋਈ ਲੋੜ ਨਹੀਂ ਜੋ ਆਪਣੇ ਦੱਸੇ ਹੋਏ ਉਸੂਲਾਂ ਦਾ ਵਿਦਿਆਰਥੀ ਪੈਦਾ ਨਹੀਂ ਕਰ ਸਕਦਾ ਪਰ ਇਤਿਹਾਸ ਦੱਸਦਾ ਹੈ ਕਿ ਗੁਰੂ ਘਰ ਸਮਰੱਥ ਹੈ ਅਤੇ ਅਜਿਹੇ ਲੱਛਣਾਂ ਵਾਲੇ ਸਿੱਖ ਗੁਰੂ ਕਾਲ ਵੇਲੇ ਵੀ ਸਨ ਪਿੱਛੋਂ ਵੀ ਸਨ ਤੇ ਹੁਣ ਹੁੰਦੇ ਵੀ ਰਹਿਣਗੇ ਹੁਣ ਵੀ ਜ਼ਰੂਰ ਹੋਣਗੇ ਅਤੇ ਅੱਗੇ ਨੂੰ ਵੀ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਇਦਾਂ ਦੇ ਬਹੁਤ ਗੁਰੂ ਕੇ ਪਿਆਰੇ ਮਿਲ ਜਾਵਣਗੇ ਪਰ ਪਖੰਡੀ ਸੰਤਾਂ ਨੇ ਇਸ ਉੱਤਮ ਪਦ ਵਾਲੇ ਸ਼ਬਦ ਦੀ ਦੁਰਗਤੀ ਕਰ ਦਿੱਤੀ ਹੈ ਸਿੱਖ ਕਿਸ ਨੂੰ ਕਹਿੰਦੇ ਹਨ ਸੰਸਕ੍ਰਿਤੀ ਦੇ ਸ਼ਿਸ਼ ਦਾ ਪੰਜਾਬੀ ਰੂਪਾਂਤਰਣ ਸਿੱਖ ਹੈ ਗੁਰੂ ਘਰ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਦੇ ਉਪਦੇਸ਼ ਧਾਨ ਕਰਨ ਵਾਲਾ ਹੈ ਉਹ ਸਿੱਖ ਹੈ ਭਾਈ ਗੁਰਦਾਸ ਜੀ ਨੇ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਕਿਹਾ ਹੈ ਸਤਗੁਰੂ ਨਾਨਕ ਦੇਵ ਆਪ ਉਪਾਇਆ ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ ਗੁਰ ਸਿੱਖ ਹੈ ਗੁਰੂ ਅਮਰ ਸਤਗੁਰੂ ਭਾਇਆ ਰਾਮਦਾਸ ਸਿੱਖ ਗੁਰੂ ਗੁਰ ਸਦਵਾਇਆ ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ ਗੁਰ ਸਿੱਖ ਹਰਗੋਬਿੰਦ ਨਾ ਲੁਕੈ ਲੁਕਾਇਆ ਵਾਰ 20ਵੀਂ ਪੌੜੀ ਪਹਿਲੀ ਭਾਵ ਗੁਰੂ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਸਨ ਪਿੱਛੋਂ ਦੇ ਗੁਰੂ ਸਭ ਸਿੱਖ ਸਨ ਜੋ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਾ ਭਾਵ ਤਿਆਗ ਗੁਰੂ ਵਿੱਚ ਲੀਨ ਹੋ ਗਏ ਗੁਰੂ ਦੀ ਵਡਿਆਈ ਹੈ ਕਿ ਆਪਣੇ ਸਿੱਖ ਨੂੰ ਆਪਣੀ ਵਰਗਾ ਬਣਾ ਕੇ ਗੁਰੂ ਥਾਪ ਦਿੱਤਾ ਗੁਰੂ ਬਾਣੀ ਵੀ ਇਹੀ ਕਹਿ ਰਹੀ ਹੈ ਗੁਰਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਅੰਗ 444 ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਅੰਗ 602 ਇਸ ਕਸਵੱਟੀ ਦੇ ਆਧਾਰ ਤੇ ਕੌਣ ਆਪਣੇ ਆਪ ਨੂੰ ਸਿੱਖ ਕਹਾਉਣ ਦੀ ਜ਼ਰੂਰਤ ਕਰ ਸਕਦਾ ਹੈ ਖਾਲਸਾ ਗੁਰਬਾਣੀ ਵਿੱਚ ਜਾਂ ਸਿੱਖੀ ਵਿੱਚ ਖਾਲਸਾ ਕੌਣ ਹੈ ਖਾਲਸੇ ਦੇ ਲੱਛਣ ਦਸ਼ਮੇਸ਼ ਜੀ ਨੇ ਆਪ ਇੰਜ ਬਿਆਨ ਕੀਤੇ ਹਨ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਹਿ ਖਾਲਸ ਜਾਣੈ ਇਨ੍ਹਾਂ ਗੁਣਾਂ ਦੇ ਧਾਰਨੀ ਵਿਅਕਤੀ ਲਈ ਦਸ਼ਮੇਸ਼ ਜੀ ਨੇ ਲਿਖਿਆ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹਉ ਕਰੋ ਨਿਵਾਸ ਅੱਗੇ ਕਲਗੀਧਰ ਮਹਾਰਾਜ ਨੇ ਖਾਲਸੇ ਦੀ ਪਹਿਚਾਨ ਅਤੇ ਅਭੇਦਤਾ ਬਾਰੇ ਦੱਸਿਆ ਹੈ ਆਤਮ ਰਸ ਜਹ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੀਵ ਹੁਣ ਜਿਹੜੇ ਆਪਣੇ ਆਪ ਨੂੰ ਖਾਲਸਾ ਕਹਾਉਂਦੇ ਹਨ ਆਪਣੀ ਛਾਤੀ ਤੇ ਹੱਥ ਰੱਖ ਕੇ ਦੱਸਣ ਕਿ ਇਹ ਗੁਰੂ ਦੇ ਖਾਲਸੇ ਵਾਲੇ ਗੁਣਾ ਦੇ ਧਾਰਨੀ ਹਨ ਕਿਨਾਂ ਅੰਦਰ ਪੂਰਨ ਤੌਰ ਤੇ ਜੋਤ ਜਗ ਗਈ ਹੈ ਕਿ ਇਹ ਗੁਰੂ ਅਤੇ ਪਰਮੇਸ਼ਰ ਨਾਲ ਅਭੇਦ ਹੋ ਗਏ ਹਨ ਜੇ ਨਹੀਂ ਤਾਂ ਕਿਹੜੇ ਮੂੰਹ ਨਾਲ ਇੱਕ ਦੂਸਰੇ ਨੂੰ ਖਾਲਸਾ ਕਹਿ ਕੇ ਮੂਰਖ ਬਣਾ ਰਹੇ ਹਨ ਭਾਈ ਭਾਈ ਲਫ਼ਜ਼ ਵੀ ਗੁਰਸਿੱਖੀ ਵਿੱਚ ਕਾਫੀ ਪ੍ਰਚਲਿਤ ਹੈ ਇਸ ਬਾਰੇ ਵੀ ਆਪਾਂ ਗੱਲ ਕਰੀਏ ਸੰਤ ਲੱਛਣ ਵਾਲੇ ਆਪਾ ਭਾਵ ਮਿਟਾ ਕੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਣ ਹੋਇਆ ਨੂੰ ਜਿਨ੍ਹਾਂ ਅੰਦਰ ਖਾਲਸਾਈ ਗੁਣ ਹੋਣ ਅਤੇ ਜਿਨ੍ਹਾਂ ਨੇ ਆਪਣੇ ਸੀਸ ਭੇਟ ਦਿੱਤੇ ਹਨ ਉਹਨਾਂ ਨੂੰ ਗੁਰੂ ਸਾਹਿਬ ਨੇ ਭਾਈ ਕਿਹਾ ਹੈ ਜੈਸਾ ਕਿ ਭਾਈ ਦਇਆ ਸਿੰਘ ਭਾਈ ਜੈਤਾ ਭਾਈ ਬਹਿਲੋ ਭਾਈ ਸਹਿਲੋ ਭਾਈ ਗੁਰਦਾਸ ਭਾਈ ਮੰਝ ਆਦ ਅੰਗਰੇਜ਼ਾਂ ਨੇ ਸਿੱਖ ਇਤਿਹਾਸ ਦੀ ਕੋਖ ਕਰਕੇ ਪ੍ਰਮੁੱਖ ਸਿੱਖਾਂ ਨੂੰ ਭਾਈ ਦਾ ਖਿਤਾਬ ਦਿੱਤਾ ਸੀ ਭਾਈ ਸਾਹਿਬ ਸਿੱਧੂ ਵਾਲਾ ਭਾਈ ਸਾਹਿਬ ਅਰਨੋਲੀ ਭਾਈ ਸਾਹਿਬ ਬਗੜੀਆ ਆਦ ਅਖੌਤੀ ਤਰਕਵਾਦੀ ਭਾਈਆਂ ਨੂੰ ਜੇ ਇਸ ਪਰਕਸਵੱਟੀ ਤੇ ਲਾ ਕੇ ਦੇਖਿਆ ਜਾਵੇ ਤਾਂ ਕੀ ਸਿੱਟਾ ਨਿਕਲੇਗਾ ਪਾਠਕ ਆਪ ਹੀ ਨਿਰਣਾ ਕਰ ਲੈਣ ਗੁਰਸਿੱਖ ਗੁਰਬਾਣੀ ਵਿੱਚ ਜਾਂ ਸਿੱਖੀ ਦੇ ਵਿੱਚ ਗੁਰਸਿੱਖ ਕਿਸ ਨੂੰ ਕਹਿੰਦੇ ਹਨ ਸਧਾਰਨ ਲਫ਼ਜ਼ਾਂ ਵਿੱਚ ਤਾਂ ਜਿਸ ਦਾ ਮੁੱਖ ਗੁਰੂ ਵੱਲ ਹੈ ਉਹ ਗੁਰਮੁਖ ਹੈ ਅਤੇ ਸਨਮੁਖ ਉਹੀ ਹੈ ਜਿਸ ਨੇ ਪੂਰਨ ਤੌਰ ਤੇ ਗੁਰੂ ਦਾ ਹੁਕਮ ਮੰਨਿਆ ਜਿਸ ਨੇ ਹੁਕਮ ਨਾ ਮੰਨਿਆ ਹੋਵੇ ਆਮ ਤੌਰ ਤੇ ਉਹ ਹਾਕਮਾਂ ਦੇ ਸਾਹਮਣੇ ਨਹੀਂ ਆਂਦਾ ਦੂਸਰੇ ਸਿੱਧ ਗੋਸ਼ਟ ਵਿੱਚ ਜੋ ਲੱਛਣ ਗੁਰਮੁਖ ਦੇ ਮਹਾਰਾਜ ਨੇ ਲਿਖੇ ਹਨ ਉਹਨਾਂ ਅਨਸਾਰ ਗੁਰਮੁਖ ਅਤੇ ਗੁਰੂ ਦੇ ਲੱਛਣ ਇੱਕੋ ਹਨ ਤਾਂ ਕਿਸ ਨੂੰ ਗੁਰਮੁਖ ਕਹਾਂਗੇ ਹਰਜਨ ਗੁਰਬਾਣੀ ਦੱਸ ਰਹੀ ਹੈ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਅੰਗ 1372 ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕ ਅੰਗ 449 ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਅੰਗ 1428 ਜਨ ਪਾਰ ਬ੍ਰਹਮ ਜਨ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਅੰਗ 828 ਇਸ ਕਸਵੱਟੀ ਦੇ ਆਧਾਰ ਤੇ ਵੀ ਕੇਵਲ ਗੁਰੂ ਹੀ ਪੂਰਾ ਉਤਰਦਾ ਹੈ ਹੁਣ ਗੱਲ ਕਰੀਏ ਭਗਤ ਗੁਰਬਾਣੀ ਵਿੱਚ ਇਹ ਸ਼ਬਦ ਵੀ ਗੁਰੂ ਲਈ ਹੀ ਵਰਤਿਆ ਗਿਆ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਅੰਗ 1375 ਇਹ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਸਤਤ ਵਿੱਚ ਚਾਰ ਵਾਰ ਆਇਆ ਹੈ ਸੋ ਸਿੱਧ ਹੋ ਗਿਆ ਹੈ ਕਿ ਇਹ ਸ਼ਬਦ ਵੀ ਕਿਸੇ ਵਿਅਕਤੀ ਲਈ ਨਹੀਂ ਵਰਤ ਸਕਦੇ ਜਿਸ ਨੂੰ ਅਸੀਂ ਭਗਤ ਲਫ਼ਜ਼ ਆਖਦੇ ਹਾਂ ਇੱਕ ਲਵਜ ਹੋਰ ਹੁੰਦਾ ਹੈ ਜਿਸ ਨੂੰ ਆਪਾਂ ਆਖਦੇ ਹਾਂ ਸੇਵਕ ਸੇਵਕ ਦੀ ਨਿਸ਼ਾਨੀ ਜਾਂ ਵਡਿਆਈ ਗੁਰਬਾਣੀ ਇੰਜ ਦੱਸ ਰਹੀ ਹੈ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਅੰਗ 855 ਤੇ ਸੇਵ ਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਪੰਨਾ 444 ਇਹਨਾਂ ਤੁਕਾਂ ਨੂੰ ਵਿਚਾਰ ਕੇ ਕਿਹੜਾ ਆਪਣੇ ਆਪ ਨੂੰ ਸੇਵਕ ਕਹਿਲਾ ਸਕਦਾ ਹੈ ਸੋ ਗੁਰਬਾਣੀ ਅਨੁਸਾਰ ਸਿੱਖ ਸੰਤ ਗੁਰਮੁਖ ਖਾਲਸਾ ਹਰਜਨ ਤੇ ਭਾਈ ਇੱਕੋ ਅਰਥ ਰੱਖਦੇ ਹਨ ਅਤੇ ਕੋਈ ਵਿਰਲਾ ਹੀ ਇਸ ਪਦਵੀ ਤੇ ਪਹੁੰਚਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਕੀ ਕਹਾਂਗੇ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਕੀ ਕਹਾਂਗੇ ਇੱਕ ਪ੍ਰਚਲਿਤ ਗੱਲ ਹੈ ਕਿ ਜਦ ਕੋਈ ਵਿਦਿਆਰਥੀ ਮੈਡੀਕਲ ਕਾਲਜ ਵਿੱਚ ਦਾਖਲ ਹੋ ਗਿਆ ਤਾਂ ਘਰ ਵਾਲੇ ਅਤੇ ਦੋਸਤ ਮਿੱਤਰ ਉਦੋਂ ਤੋਂ ਹੀ ਵਿਦਿਆਰਥੀ ਨੂੰ ਡਾਕਟਰ ਕਹਿਣ ਲੱਗ ਜਾਂਦੇ ਹਨ ਕਿਉਂਕਿ ਪਤਾ ਹੈ ਆਖਿਰ ਇੱਕ ਦਿਨ ਪੜ੍ਹਾਈ ਮੁਕੰਮਲ ਕਰਕੇ ਡਾਕਟਰ ਬਣ ਹੀ ਜਾਵੇਗਾ ਇਸੇ ਤਰ੍ਹਾਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਿਸ ਨੇ ਨੇਕ ਨੀਅਤ ਨਾਲ ਅੰਮ੍ਰਿਤ ਛਕ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਉਹ ਇੱਕ ਦਿਨ ਸਿੱਖ ਭਾਈ ਹਰਜਨ ਸੇਵਕ ਗੁਰਮੁਖ ਸੰਤ ਜਾਂ ਖਾਲਸਾ ਬਣ ਹੀ ਜਾਵੇਗਾ ਪਰ ਤਰਕਵਾਦੀ ਅਖੌਤੀ ਸਾਇੰਟਿਫਿਕ ਸਿੱਖ ਇਸ ਗੱਲ ਨੂੰ ਕਦ ਮੰਨਣ ਲੱਗੇ ਹਨ ਇਸ ਲਈ ਇਹਨਾਂ ਨੇ ਇਹ ਸਾਰੇ ਸ਼ਬਦ ਸਿੱਖ ਸੰਤ ਭਾਈ ਆਦ ਪੰਥ ਅੰਦਰ ਲੜਾਈ ਦਾ ਮੂਲ ਕਾਰਨ ਬਣਾ ਦਿੱਤੇ ਹਨ ਅਤੇ ਏਕਤਾ ਵਾਲਾ ਨਿਰਮਲ ਪੰਥ ਲੀਰੋ ਲੀਰ ਹੋ ਰਿਹਾ ਹੈ ਸਿੰਘ ਸਭਾ ਲਹਿਰ ਵੇਲੇ ਤੋਂ ਇਹ ਪੁਆੜਾ ਪਿਆ ਹੋਇਆ ਹੈ ਅਜੇ ਤੱਕ ਇਹ ਪੁਆੜਾ ਸੁਲਝਿਆ ਨਹੀਂ ਪਰ ਗੁਰੂ ਕਿਰਪਾ ਸਦਕਾ ਹੁਣ ਭਾਈ ਮੰਨਾ ਸਿੰਘ ਨੇ ਇਸ ਬਿਮਾਰੀ ਦਾ ਇਲਾਜ ਲੱਭ ਲਿਆ ਹੈ ਉਹਨਾਂ ਅਨੁਸਾਰ ਇਹ ਸਾਰੇ ਸ਼ਬਦ ਪਰਾਏ ਪੁਆੜੇ ਦੀ ਜੜ ਅਤੇ ਨਾਨ ਸਾਇੰਟਿਫਿਕ ਹਨ ਇਸ ਲਈ ਹੁਣ ਸਭ ਨੂੰ ਇੱਕ ਦੂਜੇ ਨੂੰ ਕਾਮਰੇਡ ਕਹਿਣਾ ਚਾਹੀਦਾ ਹੈ ਜੋ ਕਿ ਸਰਬ ਸਾਂਝੀਵਾਲਤਾ ਦਾ ਵਿਗਿਆਨਕ ਸ਼ਬਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ